ਬਹੜਾ ਇਤ ਕੋ ਦੇਸ ਬਸਤ ਜਾ ਧੁੰਦ ਪਾਲ ਨਿਰਪ ਬਸਤ ਹੋ ਤਹਾ ਦੁੰਦ ਵਿਦੇ ਤਾ ਕੇ ਘਰ ਰਾਨੀ ਜਾ ਕੀ ਸਮ ਸੁੰਦਰ ਨ ਸਕਰਾਨੀ ਕਿ ਸੋ ਲਛਣ ਰਾਏ ਬਖਨੀਤ ਛਤਰੀ ਕੋ ਤਹ ਪੂਤ ਪਰਮਨਿਯਤ ਤਾ ਕੇ ਤਨ ਸੁੰਦਰ ਤਾ ਕਨੀ ਮੋਰ ਬਦਨ ਤੇ ਜਾਤ ਨਾ ਪਨੀ ਤਾ ਸੋ ਬਧੀ ਘਰ ਕੀ ਪ੍ਰੀਤਾ ਜੈਸੀ ਭਾਂਤ ਰਾਮ ਸੋ ਸੀਤਾ ਰਹਿਣ ਦਿਵਸ ਤੇ ਬੋਲ ਪਠਾਵੈ ਸੰਗ ਤਿਆਗ ਤ੍ਰਿ ਭੋਗ ਮਚਾਵੈ ਇੱਕ ਦਿਨ ਖਬਰ ਨਿਰਭਤ ਕਾ ਪਈ ਪੇਦੀ ਕਿਨਹਿ ਬ੍ਰਿਥਾ ਕਹਿ ਦਈ ਅਧਿਕ ਕੋਪ ਕਰ ਗਇਓ ਨਿਰਭਤ ਤਹਾ ਭੋਗਤ ਹੁਤੀ ਜਾਰ ਕਹਾ ਤ੍ਰਿਏ ਜਹਾ ਰਾਣੀ ਭੇਦ ਪਾਏ ਅਸ ਕੀਆ ਬਾਦ ਔਦ ਸਿਹ ਜਾ ਤਰ ਲੀਆ ਰਾਵ ਸਹਿਤ ਉਪਰ ਹੈ ਬਹਿਠੀ ਪਾਂਤ ਪਾਂਤ ਤਨ ਹੋਏ ਇਕੱਠੀ ਰਤਿ ਮਾਨੀ ਨਿਰਭ ਸਾਧ ਬਨਾਈ ਮੂਰਖ ਕੰਤ ਬਾਤ ਨਹਿ ਪਾਈ ਰੀਜ ਰਹਾ ਅਵਲਾ ਕਾ ਭਜ ਕੈ ਭਾਂਤ ਭਾਂਤ ਕੇ ਆਸਨ ਸਜ ਕੈ ਭੋਗ ਕਮਾਤ ਅਦਿਕ ਥਕ ਗਇਓ ਸੋਬਤ ਸੇਜ ਤਿਸੀ ਪਰ ਭਇਓ ਜੋ ਨਿਰਚੇਸ਼ਟ ਤ੍ਰਿਏ ਪ੍ਰਿਏ ਲਖ ਪਾਇਓ ਜਾਰ ਕਾੜ ਕਰ ਧਾਮ ਪਠਾਇਓ ਦੋਹਰਾ ਜਾਗ ਖੋਜ ਨਿਰਪ ਘਰ ਥਕਾ ਜਾਰਨ ਲਹਿਓ ਨਿਕਾਰ ਭੇਜ ਦਿਓ ਦੇਹ ਜਾਣ ਤੇ ਝੂਠੋ ਹਨਿਓ ਗਵਾਰ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 306 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਪੈਰੋ ਪਾਲ ਸੁਨਾ ਇਕ ਰਾਜਾ ਰਾਜ ਪਾਰਤਾ ਹੀ ਕਾ ਛਾਜਾ ਚਪਲਾਵਤੀ ਸੁਨੀ ਤਿਹ ਤ੍ਰਿਯ ਵਰ ਹੁਤੀ ਪੰਡਤਾ ਸਕਲ ਹੁਨਰ ਕਰ ਅਦਰਪਾਲ ਇਕ ਨਿਰਵਤ ਭਰੋਸਾ ਦੇਖ ਤੇ ਕੋ ਜਾਹੇ ਭਰੋਸਾ ਸੁਗਨਾਵਤੀ ਸੁਤਾਇਕ ਤਾ ਕੀ ਰੋਸ਼ਨ ਭਇਓ ਜੋਤ ਸਸਿਵਾ ਕੀ ਇਕ ਦਿਨ ਨਿਕਸਾ ਨਿਰਭ ਸਿਕਾਰਾ ਲੈ ਸੌਣ ਸੀ ਚਾਨ ਹਜ਼ਾਰਾ ਚੀਤਾ ਔਰ ਜਾਰੀਨ ਲੀਨੇ ਸਿਆ ਗੋਸ ਨਹਿ ਜਾਏ ਸੋ ਚੀਨੇ ਲਗਰ ਝਗਰ ਜੁਰਾਰ ਬਾਜਾ ਵਾਰੀ ਕੋਈ ਸਿਚਾਨ ਸਮਾਜਾ ਬਾਸੇ ਔਰ ਵਸੀਨਾ ਕਨੀ ਚਿਪਕ ਤੂਤੀਐ ਜਾਏ ਨਾ ਕਨੀ ਪਾਂਤ ਪਾਂਤ ਤਨ ਖੇਲ ਸਿਕਾਰਾ ਅਦਕ ਮਿਰਗਨ ਕਾ ਖੇਦ ਪੁਛਾਰਾ ਤਬ ਲਗ ਦ੍ਰਿਸ਼ ਬਰਾਹ ਇਕ ਆਇਓ ਤੇ ਪਾਛੇ ਤੇ ਤੁਰੰਗ ਤਵਾਇਓ ਜਾਤ ਪਇਓ ਤਾਈ ਕੇ ਦੇਸਾ ਹਾਂਕ ਤੁਰੰਗ ਪਵਨ ਕੇ ਭੇਸਾ ਸੁਗਨਾਵਤੀ ਲਖਾ ਜਬ ਤਾਕੋ ਲਿਓ ਭੁਲਾਏ ਤਹੀ ਤੇ ਵਾਕੋ ਧੌਲਰ ਤਰਕ ਮੰਦ ਲਰਕਾਈ ਲਿਓ ਤਿਸੋ ਤੇ ਪੈਣ ਚੜਾਈ ਕਾਮ ਭੋਗ ਅਤਿ ਰੁਚ ਕਰ ਮਾਨਾ ਪੇ ਦੂਸਰੇ ਮਨੁਖ ਨਾ ਜਾਣਾ ਤਾਵ ਤੇ ਪਿਤ ਯੋ ਹਿਰਦੈ ਵਿਚਾਰਾ ਨਿਜ ਰਾਣੀ ਕੇ ਸਾਥ ਉਚਾਰਾ ਹਮ ਤੁਮ ਆਓ ਸੁਤਾ ਕੇ ਜਾਹੀ ਤਾ ਹੋਏ ਖੁਸ਼ੀ ਮਨ ਮਾਹੀ ਤਬ ਵੈ ਦੋ ਸੁਤਾ ਕੇ ਗਏ ਤਾਂ ਕੇ ਪ੍ਰਾਪਤ ਦਵਾਰ ਪਰ ਭਏ ਸੁਗਨਮਤੀ ਤੇ ਲਖ ਦੁਖ ਪਾਇਓ ਅਦ ਕੈ ਸ਼ਰਫੀ ਕਾੜ ਮੰਗਾਇਓ ਔਰ ਅਦਕ ਤਿਨ ਅਤਿਥ ਬੁਲਾਏ ਏਕ ਏਕ ਦੈ ਮੋਹਰ ਪਠਾਏ ਤਿਨ ਕੇ ਮਾਹੇ ਨਿਵਤ ਕਰ ਮੰਗਨਾ ਦੈ ਸਤ ਮੋਹਰ ਨਿਕਾਰਿਓ ਅੰਗਨਾ ਮੁਰ ਪਰਵਾਰ ਲਖਿਓ ਇਨ ਰਾਜਾ ਏ ਤੋ ਦਇਓ ਦਰਬ ਬਿਨ ਕਾਜਾ ਤਾਤੇ ਦੁਗਨ ਤਵਨ ਕਹਿ ਦਇਓ ਭੇਦ ਭੇਦ ਨਾ ਜਾਣਤ ਪਇਓ ਦੋਹਰਾ ਰਾਜ ਸੁਤਾਪੀ ਮਿੱਤਰ ਕੋ ਏ ਛਲ ਅਤਿਥ ਬਨਾਏ ਦੈ ਅਸ਼ਰਫੀ ਨਿਕਾਰਿਓ ਭੇਦ ਨਾ ਜਾਣਾ ਰਾਏ ਮਨ ਮਾਨਤ ਕੋ ਭੋਗ ਕਰ ਪਿਤ ਅਰਮਾਤ ਦਿਖਾਏ ਇਹ ਛਲ ਸੋ ਕਾਢਾ ਤਿਸੈ ਤਿਸੈ ਨਾ ਗਹਿਓ ਬਨਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 307 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਕੌਜ ਬਿਹਾਰ ਸ਼ਹਿਰ ਜੈ ਬਸੈ ਅਮਰਾਵਤੀ ਪੁਰੀ ਕਹਾ ਹਸੈ ਬ੍ਰਿਧ ਕੇਤ ਤੇ ਭੂਪ ਨਿਜੈ ਕੋ ਰਾਜਾ ਪਟ ਤਰ ਤਿਹ ਦਿਜੈ ਸ੍ਰੀ ਫੁੱਟ ਬੇਸਰ ਦੇ ਤਹਾਦਾਰਾ ਜੇ ਸਮ ਦੇਵ ਨਾ ਦੇਵ ਕੁਮਾਰਾ ਤਾਕੋ ਜਾਤ ਨ ਰੂਪ ਉਚਾਰਾ ਦਿਸ ਭਇਓ ਤਾਤੇ ਉਜਿਆਰਾ ਹਾਜੀ ਰਾਇ ਤਹਾਂ ਖਤਰੇਟਾ ਇਸ਼ਕ ਮੁਸ਼ਕ ਕੇ ਸਾਥ ਲਪੇਟਾ ਤਾਕੀ ਜਾਤ ਨਾ ਪ੍ਰਭਾ ਉਚਾਰੀ ਫੂਲ ਰਹੀ ਜਾਨ ਫੁਲਵਾਰੀ ਸ੍ਰੀ ਫੁੱਟ ਬੇਸਰ ਦੇ ਤੇ ਲਾਹਾ ਇਹ ਮਿਦ ਚਿੱਤ ਆਪਣੇ ਮੈਂ ਕਹਾ ਕੈ ਅਬ ਮਰੋ ਕਟਾਰੀ ਹਨ ਕੈ ਕੈ ਇਹ ਭਜੋ ਆਜ ਮਨ ਠਨ ਕੈ ਦੋਹਰਾ ਮਸ ਭੀਜਤ ਤੇਹ ਬਦਨ ਪਰ ਅਤ ਸੁੰਦਰ ਸਰਬੰਗ ਕਨਕ ਅਵਟ ਸਾਚੇ ਠਰਿਓ ਲੁੱਟੀ ਪ੍ਰਭਾ ਅਨੰਗ ਚਉਪਈ ਸੁਗਰ ਸਾਤਰੀ ਤਾਂ ਪਠਾਈ ਛਲ ਸੋ ਤਾਏ ਤਾਂ ਲੈ ਆਈ ਜਬ ਤੇ ਹਾਥ ਚਲਾਇਓ ਰਾਣੀ ਹਾਜੀ ਰਾਏ ਬਾਤ ਮਹਿਮਾਨੀ ਅਬਲਾ ਕੋਟ ਜਤਨ ਕਰ ਹਾਰੀ ਕਿਉ ਹੂ ਨਾ ਭਜੀ ਤਾਹੇ ਨਿਰਪਨਾਰੀ ਹਾਏ ਹਾਏ ਗਿਰ ਭੂਮ ਉਚਾਰਾ ਮੁਰ ਕਰੇਜ ਡਾਇਨੀ ਨਿਹਾਰਾ ਤੇ ਤ੍ਰਿਵ ਵਸਤਰੂ ਤੇ ਪਹਿਰਾਏ ਡਾਇਨ ਸੁਨਤ ਲੋਗ ਉਠਤਾਏ जब गह ताहे ਬਹੁਤ विधि मारा तब तिन मना जो त्रिया उचारा तब ਨਿਰਭਤ ਹੂੰ ਆਇਓ ਸੁਨ ਕਰੇ सुन ਹਰਿਓ ਰਸਾਇਓ ਇਹ ਡਾਇਨ ਕਹ ਕਹਾ ਸੰਘਾਰੋ ਕੈ ਅਭੀ ਰਾਣੀ ਹੈ ਜੀਆਰੋ ਤਬ ਤਿਨ ਦੂਰ ਠਾੜ ਨਿਭ ਕੀਏ ਰਾਣੀ ਕੇ ਚੁੰਬਨ ਤਿਨ ਲੀਏ ਰਾਜਾ ਲਖੈ ਕਰੇ ਜੋ ਡਾਰੈ ਭੇਦ ਭੇਦ ਨਹਿ ਮੂੜ ਵਿਚਾਰੈ ਸਭ ਤਬ ਹੀ ਲੋਗਾਨ ਹਟਾਇਓ ਨਾਰ ਸੋ ਭੋਗ ਮਚਾਇਓ ਰਾਖਾ ਜੋ ਮੁਰ ਕਹਿ ਪ੍ਰਿਯ ਪ੍ਰਾਨਾ ਤੁਮ ਸੋ ਰਮੋ ਸਦਾ ਨਾਨਾ ਅਦਿਕ ਭੋਗ ਤਾਸੋ ਤ੍ਰੀ ਕਰ ਕੈ ਧਾਇ ਭੇਸ ਦੈ ਦਇਓ ਨਿ ਕਰ ਕੈ ਪਾਖਤ ਜਾਏ ਪਤੇ ਅਸ ਪਈ ਦੇ ਕਰ ਜਿਵਾ ਡਾਇਨ ਗਈ ਦਿਤ ਮੋਹਿ ਪ੍ਰਥਮ ਕਰ ਜਿਵਾ ਪਈ ਪੁਨਵਾ ਅੰਤਰ ਧਿਆਨ ਹੋਇ ਗਈ ਨਿਰਪਵਰ ਦ੍ਰਿਸ਼ ਨਾ ਹਮਰੀ ਆਈ ਕਹਾ ਜਨਿਐ ਕਿਹ ਦੇਸ ਸਿਧਾਈ ਸਤ ਸਤ ਤਮ ਨਿਰਭਦ ਉਚਾਰਾ ਭੇਦ ਭੇਦ ਨਾ ਮੂੜ ਵਿਚਾਰਾ ਨਿਰਖਤ ਥੋ ਤ੍ਰਿਏ ਜਾਰ ਬਜਾਈ ਇਹ ਤ੍ਰਿਤਰ ਗਇਓ ਆਂਖ ਚੁਰਾਈ ਪ੍ਰਥਮ ਮਿੱਤਰ ਤ੍ਰਿਏ ਬੋਲ ਪਠਾਇਓ ਕਹਿਓ ਨਾ ਕੀ ਤ੍ਰਿਏ ਤਰਾਸ ਦਿਖਾਇਓ ਬਹੁਰ ਭਜਾ ਇਹ ਤ੍ਰਿਤ ਲਖਾਇਆ ਠਾੜ ਨਿਰਭਦ ਜੜ ਮੂੰਡ ਮੁੰਡਾਇਆ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 308 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਕਰਨਾਟਕ ਕੋ ਦੇਸ ਬਸ ਜਹ ਸ੍ਰੀ ਕਰਨਾਟਕ ਸੈਨ ਡਿਪਤ ਤਹ ਕਰਨਾਟਕ ਦੇਈ ਗ੍ਰਹਿ ਨਾਰੀ ਜਾਤੇ ਲਿਏ ਰਸ ਸਸਿ ਉਜਿਆਰੀ ਤਾ ਇਕ ਸ਼ਾਹ ਬਸਤ ਥੋਨੀ ਕੋ ਜਾਹੇ ਨਿਰਖ ਸੁਖ ਉਪਜਿਤ ਜੀ ਕੋ ਤਾਕੇ ਸੁਤਾ ਹੁਤੀ ਇਕ ਧਾਮਾ ਥਗਤ ਰਹਾਦ ਨਿਰਖਤ ਜਿਹ ਬਾਮਾ ਸੁਤਾ ਅਪੂਰਬ ਦੇ ਤਹਿ ਨਾਮਾ ਜੇ ਸੀ ਕਹੂੰ ਕੋ ਨਹਿ ਬਾਮਾ ਏਕ ਸ਼ਾਹ ਕੇ ਸੁਤ ਕਾ ਵਿਆਹੀ ਬੀਰਜ ਕੇਦ ਨਾਮ ਤਹਿ ਆਹੀ ਜਬ ਉਹ ਵਿਆਹ ਤਾਹੇ ਲੈ ਗਇਓ ਨੇ ਸਦਨਨ ਲੈ ਪ੍ਰਾਪਤੀ ਭਇਓ ਏਕ ਪੁਰਖ ਤਿਨ ਨਾਰ ਨਿਹਾਰਾ ਜਾ ਕੀ ਸਰ ਨਹਿ ਰਾਜ ਕੁਮਾਰਾ ਨਿਰਖਤ ਤਾਹੇ ਲਗਨ ਤੇ ਲਗੀ ਨੀਂਦ ਭੂਗ ਤਬ ਹੀ ਤੇ ਭਗੀ ਪਠੈ ਸਾਤਰੀ ਤਾਹੇ ਬੁਲਾਵੈ ਕਾਮ ਭੋਗ ਰੁਜਮਾਨ ਕਮਾਵੈ ਸੰਗ ਤਾ ਕੇ ਬਹੁ ਬਦਾ ਸਨੇਹਾ ਰਾਂਝਨ ਔਰ ਹੀਰ ਕੋ ਜੇਹਾ ਬੀਰਜ ਕੇ ਤਹ ਯਾਦ ਨਾ ਲਿਆਵੈ ਧਰਮ ਭਰਾਤ ਕਹਿ ਤਾਹੇ ਬੁਲਾਵੈ ਭੇਦ ਸਸੁਰ ਕੇ ਲੋਗ ਨਾ ਜਾਣੈ ਧਰਮ ਭਰਾ ਤੇ ਤ੍ਰਿਯ ਪਹਿਚਾਨੈ ਭੇਦ ਭੇਦ ਨਾ ਮੂਰਖ ਲਾਹੀ ਭਰਾਤਾ ਜਾਣ ਕਛੂ ਨਹਿ ਕਾਹੀ ਇਕ ਦਿਨ ਤ੍ਰਿਯ ਇਹ ਭਾਂਤ ਉਚਾਰਾ ਨਿਜ ਪਦ ਕਉ ਦੈ ਕੈ ਬਿਖਮਾਰਾ ਪਾਂਤ ਪਾਂਤ ਸੋ ਰੋਦਨ ਕਰੈ ਲੋਗ ਲਖਤ ਸਿਰ ਕੇ ਸੋ ਪਰੈ ਅਬ ਮੈਂ ਧਾਮ ਕਮਨ ਕੇ ਰਹੂੰ ਮੈਂ ਪੀਏ ਸ਼ਬਦ ਕਮਨ ਸੋ ਕਹੋ ਨਿਆਇ ਨਹੀਂ ਹਰ ਕੇ ਘਰ ਭੀਤਰ ਇਹ ਗਤ ਕਰੀ ਮੋਰ ਅਮਨੀ ਤਰ ਗ੍ਰਹਿ ਕੋ ਦਰਬ ਸੰਗ ਕਰ ਲੀਨਾ ਮਿੱਤਰ ਹੈ ਸੰਗ ਪਿਆਨਾ ਕੀਨਾ ਧਰਮ ਪਾਏ ਜਾ ਕੋ ਕਰ ਪਾਖਾ ਏ ਛਲ ਨਾਥ ਧਾਮ ਕਰ ਰਾਖਾ ਲੋਕ ਸਭੈ ਇਹ ਭਾਂਤ ਉਚਾਰਾ ਆਪ ਖੈ ਮਿਲ ਕਰਤ ਵਿਚਾਰਾ ਕਹਾ ਕਰੈ ਇਹ ਨਾਰ ਵਿਚਾਰੀ ਜਾ ਕੀ ਦੈਵੈਸ ਗਦ ਧਾਰੀ ਤਾਤੇ ਲੈ ਸਭੀ ਤਨ ਧਾਮਾ ਆਪਣੇ ਗਈ ਭਾਇ ਕੇ ਪਾਮਾ ਭੇਦ ਭੇਦ ਨਾ ਸਖਤ ਵਿਚਰ ਕੈ ਗਈ ਜਾਰ ਕੇ ਨਾਥ ਸੰਗਰ ਕੈ ਕਿਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 309 ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਪਜੂ ਚੌਪਈ ਪੁਨ ਮੰਤਰੀਏ ਭਾਂਤ ਉਚਾਰਾ ਸੁਨੋ ਨਿਰਭਤ ਜੂ ਬਚਨ ਹਮਾਰਾ ਗਾਰਵ ਦੇਸ ਵਸਤ ਹੈ ਜਾਂ ਗੌਰ ਸੈਣ ਰਾਜਾ ਥੋ ਤਾਂ ਸ੍ਰੀ ਰਸ ਤਿਲਕ ਦੇ ਤੇ ਦਾਰਾ ਚੰਦਰ ਲਿਓ ਜਾਤੇ ਉਜਿਆਰਾ ਸਾਮੁੰਦਰਕ ਲਛਨਤਾ ਮੈਂ ਸਭ ਛਬ ਉਚਾਰ ਤੇ ਸਕੈ ਕਵਨ ਕਾਵੇ ਤਾਹ ਇਕ ਹੁਤੋ ਸ਼ਾਹ ਕੋ ਪੂਤਾ ਭੂਤਲ ਕੋ ਜਾਨਕ ਪੁਰਹੂਤਾ ਅਦਕ ਤਰਨ ਕੋ ਤੇਜ ਬਿਰਾਜੈ ਨਰੀ ਨਾਗਨੀ ਕੋ ਮਨ ਲਾਜੈ ਜਬ ਰਾਣੀ ਤੇ ਪ੍ਰਵਾ ਨਿਹਾਰੀ ਤਬ ਤੇ ਭਈ ਅਦਕ ਮਤਵਾਰੀ ਨਿਰਖ ਮਿੱਤਰ ਕੇ ਨੈਣ ਬਿਕਾਨੀ ਤਬ ਹੀ ਤੇਖ ਵਹਿ ਗਈ دیਵਾਨੀ ਤਬ ਤੇ ਬੋਲ ਲਿਓ ਆਪਣੇ ਘਰ ਕਾਮ ਕੇਲ ਕੀ ਨਾ ਆਤਿ ਰੋਚਕਾਰੇ ਪਾਂਤ ਪਾਂਤ ਤੇ ਗਰੇ ਲਗਾਇਓ ਅਵਲਾ ਅਤ ਕਿਰਦੈ ਸੁਖ ਪਾਇਓ ਤਬ ਲਗ ਆਏ ਨਿਰਭਤ ਤਾ ਗਇਓ ਤਤ ਛਿਨ ਡਾਰ ਮਹਲ ਤੇ ਜਇਓ ਮਰ ਗਇਓ ਨਿਰਭਤ ਨਾ ਭੇਦ ਵਿਚਾਰਾ ਜੋ ਜਨ ਅਰਧ ਉਰਧ ਤੇ ਪਾਰਾ ਆਪ ਰੋ ਤੇ ਭਾਂਤ ਉਚਾਰਾ ਦੇਵ ਪਕਰ ਕਰ ਨਿਰਭਤ ਪਛਾਰਾ ਮੂਰੇ ਸਾਧ ਕੀਓ ਥੋ ਸੰਗਾ ਤਾ ਤੇ ਭਇਓ ਅਪਵਿੱਤਰ ਸਰਬੰਗਾ ਦੋਰਾ ਏ ਛਲ ਜਾਰ ਨਿਕਾਰਿਓ ਨਿਜ ਨਾਇਕ ਹੈ ਸੰਘਾਰੇ ਭੇਦ ਅਭੇਦ ਮੂਰਖ ਕਿਛੂ ਸਕਾ ਨਾਨਕ ਵਿਚਾਰਿ ਨਿਜ ਨਾਇਕ ਕੋ ਮਹਾਲ ਤੇ ਤੇ ਹਿਤ ਦਿਓ ਗਿਰਾਏ ਯਾਰ ਬਚਾਇਓ ਆਪਨੋ ਨੈਕ ਨਾ ਰਹੀ ਲਜਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 310 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ